ਚੌਬਈ ਸੁਭਟਾਵ ਦੀ ਨਗਰੇ ਕ ਦਛਨ ਛਤਰ ਕੇਦ ਨਿਰਵਰਾਜ ਵਿਚਛਨ ਰੂਪ ਮੰਜਰੀ ਤਾਕੀ ਰਾਣੀ ਸੁੰਦਰ ਸਗਲ ਭਵਨ ਮੈਂ ਜਾਨੀ ਅੜਿਲ ਅਦਕ ਨਿਰਵਕਤ ਕੋ ਰੂਪ ਜਗਤ ਮੈਂ ਜਾਣੀਐ ਇੰਦਰ ਚੰਦਰ ਸੂਰਜ ਕੈ ਮਦਨ ਪਛਾਨੀਐ ਜੋ ਤਰਨੀ ਤਾਕਾ ਪਰ ਨੈਣ ਨਿਹਾਰੀ ਹੋ ਲੋਗ ਲਾਜ ਕੁਲ ਕਾਨ ਸੋ ਸਕਲ ਵਿਸਾਰੀ ਇਕ ਛਬ ਮਾਨ ਮੰਜਰੀ ਦੋਇਤਾ ਸਾਹੋ ਕੀ ਜਾਨਕ ਜਗ ਕੇ ਮਾਂਝੇ ਪ੍ਰਗਟ ਛਬ ਮਹਾ ਕੀ ਛਤਰਕੇਦ ਰਾਜਾ ਜਬ ਤਮ ਨਿਹਾਰਿਓ ਹੋ ਜਾਨਕ ਤਾਨ ਕਮਾਨ ਮਦਨ ਸਰ ਮਾਰਿਓ ਨਿਰਖ ਨਿਰਪਤ ਕੋ ਰੂਪ ਮਦਨ ਕੇ ਬਸ ਪਈ ਲੋਕ ਲਾਜ ਕੁਲ ਕਾਨ ਬਿਸਰ ਸਭ ਹੀ ਗਈ ਬਧੀ ਬਿਰਹ ਕੇ ਬਾਨ ਰਹੀ ਬਿਸਮਾਇ ਕੈ ਹੋ ਜਨਕ ਫੂਲ ਪਰ ਭਵਰ ਰਹਿਓ ਰਝਾਇ ਕੈ ਪ੍ਰਥਮ ਨਿਰਪਤ ਕੋ ਹੀਰ ਪਾਨ ਬਹਰੋ ਕਰੈ ਰਹਿ ਚਖਨ ਕਰ ਚਾਰ ਨਾ ਇਤੁ ਉਤ ਕੋ ਟਰੈ ਆਸਕ ਕੀ ਜਿਉ ਠਾੜੇ ਬਹੁਤ ਹੋਇ ਚਿਰ ਰਹਿ ਹੋ ਮੋਹਿ ਭਜੈ ਨਿਰਪਰਾਜ ਚਿਤ ਮੈਂ ਯੋ ਕਹੈ ਏਕ ਦਿਵਸ ਨਿਰਪਰਾਜ ਤਮਨ ਤ੍ਰਿਯ ਕੋ ਲਹਿਓ ਮੋਹਿ ਉਪਰ ਅਟਕੀ ਤ੍ਰਿਯ ਯੋ ਚਿਤ ਮੈਂ ਕਹਿਓ ਜੋ ਇੱਛਾ ਇਹ ਕਰੈ ਸੋ ਪੂਰਨ ਕੀਜੀਐ ਹੋ ਜੋ ਮੰਗੈ ਰਤਿਦਾਨ ਤੋ ਸੋਈ ਦੀਜੀਐ ਚਉਪਈ ਇਹ ਸਭ ਬਾਤ ਨਿਰਵਤ ਪਹਿਚਾਨੀ ਵਾਤਰੀਆ ਸੋ ਨਹਿ ਪ੍ਰਗਟ ਬਖਾਨੀ ਭੂਪਤ ਬਿਨ ਅਬਲਾ ਖੁਲਾਈ ਏਕ ਸਾਤਰੀ ਤਹਾਂ ਪਠਾਈ ਹਉ ਬੇਧੇ ਤਬ ਬਿਰਹ ਨਿਰਪਤ ਬਾਰੇ ਮੋਰ ਬਿਨਤ ਸੁਣ ਲਿਓ ਸ਼੍ਰਵਣ ਧਾਰੇ ਲਪਟ ਲਪਟ ਮੋਹ ਸੋਰਤ ਕਰੀਐ ਕਾਮ ਤਵਤ ਪੀ ਮੋਰ ਨਿਵਰੀਐ ਜਬ ਇਹ ਭਾਂਤ ਨਿਰਪਤ ਸੁਨ ਪਾਈ ਪਤਰੀ ਤ੍ਰੀਏ ਪ੍ਰਤ ਬਹੁਰ ਪਠਾਈ ਜੋ ਤੂੰ ਪ੍ਰਥਮ ਨਾਥ ਕਾ ਮਾਰੈ ਤੇ ਪਾਛੇ ਮੋਹਿ ਸਾਧ ਬਿਹਾਰੈ ਜੋ ਕਛ ਕਹਿਓ ਤੇ ਨਿਰਪ ਸਮਝਾਈ ਸੋ ਕਜ ਕੁਾਰ ਸੋ ਸਗੀ ਜਤਾਈ ਜੋ ਤੂੰ ਪ੍ਰਥਮ ਸਾਹੋ ਕਹ ਮਾਰੈ ਤਉ ਰਾਜਾ ਕੇ ਸਾਧ ਬਿਹਾਰੈ ਦੋਹਰਾ ਯੋ ਨਿਰਪ ਬਰ ਮੋਸੋ ਕਹਿਓ ਪ੍ਰਥਮ ਨਾਥ ਕੋ ਘਾਏ ਬਹੁਰ ਹਮਾਰੀ ਨਾਰ ਹੋਇ ਧਾਮ ਬਸਹੁ ਤੁਮ ਆਏ ਚਉਪੀ ਜਬ ਇਹ ਭਾਂਤ ਤਰਨ ਸੁਨ ਪਾਈ ਚਿਤ ਕੇ ਬਿਖੈ ਹੈ ਠਹਰਾਈ ਮੈਂ ਇਹ ਪ੍ਰਥਮ ਸਹਾ ਕੋ ਮਾਰਉ ਨਿਰਪਤ੍ਰਿਯ ਹੈ ਨਿਰਪਸਾਦ ਬਿਹਾਰਉ ਵਾ ਰਾਜਾ ਕੋ ਧਾਮ ਬੁਲਾਇਸ ਅਦਕ ਮਾਨ ਹਿਤ ਭੋਗ ਕਮਾਇਸ ਗਹਿ ਦ੍ਰਿੜ ਦੂਹ ਜਾਂਗ ਮੈਂ ਧਰੈ ਲਪਟ ਲਪਟਤਾ ਸੋ ਰਾਤੀ ਕਰੈ ਅੜਿਲ ਰਮਤ ਨਿਰਵਤ ਕੋ ਦੇਖ ਸਾਹੋ ਕ੍ਰੁੱਧਤ ਪਇਓ ਗਹਿ ਕਰ ਪਾਣ ਕਿਰਪਾਣ ਸਮੋਏ ਧਾਵਤ ਪਇਓ ਨਾਗਰ ਕੁਾਰੇ ਅਧਿਕ ਮਨ ਕੋ ਵਿਚਾਰਿਓ ਹੋ ਗਹਿਰ ਨਦੀ ਕੇ ਮਹੇ ਪਕਰ ਤੇ ਡਾਰਿਓ ਚਉਪਈ ਇਹ ਵਿਦਨਾਰ ਸਾਹ ਕਹ ਮਾਰਿਓ ਆਵ ਰੋਏ ਸੁਰ ਊਚ ਪੁਕਾਰਿਓ ਦੈ ਦੈ ਮੂਣ ਭੂਮ ਪਰ ਮਾਰਿਓ ਲੋਗਨ ਸੋ ਜੋ ਪ੍ਰਗਟੂ ਚਾਰਿਓ ਛਿਸਲਿਓ ਪਾਵ ਨਦੀ ਪਤਿ ਪਰੇ ਹਾਹਾ ਦੇਵ ਨ ਕਿਨੂ ਧਰੇ ਤਰਿਆ ਹੁਤੇ ਨ ਮਰਤੇ ਬੂਰ ਕਰ ਕਹਾ ਗਤ ਕੀਨ ਬਿਲੋ ਕੋ ਮੋਰ ਹਾਰੇ ਹਉ ਕਿਸੂ ਫਿਰ ਮੁਖ ਨਾ ਦਿਖੈ ਹੋ ਬੈਠੇ ਕੌਂਤ ਤਪੱਸਿਆ ਕਹਿ ਹੋ ਯੋ ਕਹਿ ਜਾਤ ਸਦਨ ਇਕ ਭਈ ਰੈਣ ਪਰੇ ਨਿਰਪ ਕੇ ਗ੍ਰਹਿ ਗਈ ਦੋਹਰਾ ਇਹ ਵਿਦ ਨਿਰਪ ਕੇ ਘਰ ਗਈ ਭਵਨ ਕਿਵਾਰ ਚੜਾਏ ਲੋਗ ਲਹੈ ਤਪਸਾ ਕਰੈ ਸਦਨਾ ਬਦਨ ਦਿਖਾਏ ਅੜਿਲ ਨਿਜ ਨਾਇਕ ਕਹ ਮਾਰ ਨਿਰਪ ਕੇ ਘਰ ਗਈ ਲੋਗ ਲਖੈ ਗ੍ਰਹਿ ਮਾਜ ਤਰਨ ਇਸਥਿਤ ਭਈ ਕਿਸੂ ਨਾਥ ਕੇ ਸ਼ੋਕ ਨਾ ਬਦਨ ਦਿਖਾਵੀ ਹੋ ਬੈਠੀ ਗ੍ਰਹਿ ਕੇ ਮਾਜ ਗੋਬਿੰਦ ਗੁਣ ਗਾਵੀ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 242 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੁਗਰਾਵਤੀ ਨਗਰੇ ਕਸੋਖ ਹੈ ਸੁਗਰ ਸੈਣ ਰਾਜਾ ਤਹ ਕੋ ਹੈ ਚਿੱਤਰ ਮੰਜਰੀ ਤਾ ਕੀ ਰਾਣੀ ਜਾਨਕ ਛੀਰ ਸਿੰਧ ਮਥਿਆਨੀ ਦੋਹਰਾ ਚਾਰ ਸ਼ਬਦ ਤਾ ਕੀ ਰਹੈ ਸਸ ਕੀ ਸੋਭ ਸਮਾਨ ਇੰਦਰ ਕੇ ਦਿਨ ਕੋ ਤਨ ਜੇ ਰਾਵ ਕੇ ਰੂਪ ਪ੍ਰਮਾਨ ਚਿਤ੍ਰ ਮੰਜਰੀ ਬਾਮ ਕੇ ਪੁੱਤਰ ਏਕ ਗ੍ਰਹਿ ਨਾਹੇ ਤਾਹੇ ਚਿਤੈ ਚੌਗੁਣ ਚਪੈ ਸੋਚ ਪਚੈ ਮਨ ਮਾਹੇ ਸੋਤ ਨੀਨ ਕੋ ਸੁਤ ਸਹਿਤ ਅਤ ਪ੍ਰਤਾਪ ਲਖ ਨੈਣ ਬੁੱਢੀ ਸੋਚ ਸਰ ਮੈ ਰਹੈ ਪ੍ਰਗਟ ਨਾ ਭਾਖੈ ਬੈਨ ਚਉਪਈ ਜਾ ਸੋ ਪ੍ਰੀਤ ਨਿਰਪਤ ਕੀ ਜਾਨੀ ਪੁੱਤਰ ਰਹਾਸੋ ਪਹਿਚਾਨੀ ਤਾਸੋ ਅਦਕ ਪ੍ਰੀਤ ਉਪਜਾਈ ਤੂ ਜਾਨ ਕਰ ਕਰੀ ਵਡਾਈ ਜਬ ਉਹ ਰਾਜ ਕੁਾਰ ਗ੍ਰਹਿ ਆਵੈ ਬਿਖ ਭੋਜਨ ਲੈ ਤਾਹੇ ਖਵਾਵੈ ਜੀਏ ਤੇ ਖੋਏ ਤਮਨ ਕੋ ਡਾਰਿਓ ਆਪ ਨਿਰਵਤ ਸੋ ਜਾਇ ਉਚਾਰਿਓ ਦੋਹਰਾ ਗਾੜੋ ਅਮਲੀ ਨਾਹ ਤੋ ਗਾੜ ਰਹੇ ਹਠਵਾਨ ਸੋਫੀ ਥੋ ਤ੍ਰਿ ਕਹਿਤ ਲਓ ਪਲ ਮੈਂ ਤਜੈ ਪ੍ਰਾਨ ਚਉਪਈ ਤ੍ਰਿ ਚਿਤ ਅਧਿਕ ਸੋਗ ਕਰ ਭਾਰੋ ਉਠਤ ਗਿਰਦ ਪਾਤੀ ਪੈ ਉਚਾਰੋ ਥਰ ਥਰ ਕਰਤ ਕਹਿ ਨਹਿ ਆਵੈ ਤਉ ਬਚਨ ਤੁਤਰਾਤ ਸੁਨਾਵੈ ਕਹੋ ਤੋ ਨਿਰਭ ਇੱਕ ਬੈਣ ਸੁਣਾਉ ਰਾਜ ਨਸ਼ਟ ਤੇ ਅਤਿ ਡਰਾਉ ਭਾਣ ਛਟਾ ਤਵ ਸੁਤ ਵਿਖ ਧਾਈ ਤਾਂ ਤੇ ਮੈਂ ਧਾਵਤ ਹਿਆ ਆਈ ਮੇਰੋ ਨਾਮ ਨਾ ਤਿਹ ਕਹਿ ਦੀਜੈ ਨਿਤ ਸੁਤ ਕੀ ਰੱਛਾ ਉ ਕੀਜੈ ਜੋ ਸੁਨ ਭਾਣ ਛਟਾ ਇਹ ਜਾਵੈ ਚਿਤ ਕੋ ਹਿਤ ਹਮਸੋ ਬਿਸਰਾਵੈ ਸੁਨਤ ਬਚਨ ਉਠ ਨਿਰਭਤ ਸਿਧਾਰਾ ਅਮ੍ਰਿਤਕ ਪੂਤ ਛਿਤ ਪਰਿਓ ਨਿਹਾਰਾ ਰੋਵੈ ਲਾਗ ਅਧਿਕ ਦੁਖ ਪਾਇ ਸਿੰਘ ਦੈ ਦੈ ਪਾਗ ਧਰਨ ਪਟਕਾਇ ਸਿੰਘ ਦੋਹਰਾ ਸੂਰਨ ਥੋ ਕੈ ਫੀਨ ਥੋ ਜੀਤ ਰਹੇ ਐਠਾਏ ਠਾਏ ਵਖਤ ਸੂ ਸੋ ਵੀ ਮਰਿਓ ਵਿਖੈ ਨਾ ਸਕਿਓ ਪਚਾਏ ਤਬ ਰਾਜਾ ਗਹਿ ਕੇਸ ਤੇ ਰਾਣੀ ਲਈ ਮੰਗਾਏ ਸਾਜ ਝੂਠ ਸਮਝਿਓ ਨਾ ਕਛ ਜੰਪੁਰ ਦਈ ਪਠਾਏ ਸੁਤ ਮਾਰਿਓ ਸਭ ਤਹਿ ਸਹਿਤ ਨਿਰਪਸੋ ਕੀਆ ਪਿਆਰ ਬ੍ਰਹਮ ਵਿਸ਼ਨ ਲਹਿ ਨਾ ਸਕੈ ਤ੍ਰਿਆ ਚਰਿਤ੍ਰ ਅਪਾਰ ਰਾਣੀ ਬਾਤ ਰਾਜ ਨਸ਼ਟ ਤੇ ਮੈਂ ਡਰੀ ਸੁਣ ਮੇਰੇ ਪੁਰਹੂਤ ਕਾ ਭਇਓ ਜੋ ਸਬਤ ਕੋ ਤਉ ਤਿਹਾਰੋ ਪੂਤ ਚੌਬੀ ਜਬ ਇਹ ਭਾਂਤ ਰਾਵ ਸੁਨ ਪਾਵਾ ਤਾ ਕੋ ਸਤਵੰਤੀ ਠਹਿਰਾਵਾ ਤਾਸੋ ਅਦਕ ਪ੍ਰੀਤ ਉਪਜਾਇਸ ਔਰ ਤ੍ਰਿਯ ਸਭ ਕੋ ਵਿਸਰਾਇਸ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 243 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਪਦਮ ਸਿੰਘ ਰਾਜਾ ਇੱਕ ਸੁਭ ਮਤ ਦੁਰਜਨਾ ਦੁਖ ਹਰਨ ਬਿਕਟ ਵਿਕਰਮ ਕੁਵਰ ਤਮਨ ਕੀ ਨਾਰੀ ਬਿਦ ਸੁਨਾਰ ਸਾਚੇ ਜਨ ਢਾਰੀ ਸੁੰਭ ਕਰਨ ਤਾਕੋ ਸੋਤੇ ਆਤੀ ਬਲ ਆਰੀ ਅਨੇਕ ਜੀਤੇ ਜਿਹ ਤਾਲ ਮਾਲੇ ਅਪਰਮਾਨ ਤੇ ਰੂਪ ਕਹਤ ਜਗ ਨਿਰਖਨਾਰ ਹੋਇ ਰਾਤ ਥਕਤ ਮਗ ਜਾਤ ਜਿਤੈ ਰਿਤ ਪਾਤੀ ਜਿਮ ਭਇਓ ਹੋਇ ਉਜਾਰ ਪਾਛੇ ਬਨ ਗਇਓ ਪੁਰਜਨ ਚਲਹਿ ਸੰਗ ਉਠ ਸਭ ਹੀ ਜਾਨਕ ਬਸੇ ਨਾਹਿ ਪੁਰ ਕਬਹੀ ਜਿਤ ਜਿਤ ਜਾਤ ਪਰ ਮਗ ਭਇਓ ਜਾਨਕ ਪਰਖ ਕਿਰਪਾ ਬੁੰਦ ਗਇਓ ਲੋਗ ਨੈਣ ਲਗੇ ਤੇ ਬਾਟੈ ਜਾਨਕ ਬਿਸਗ ਅੰਮ੍ਰਿਤ ਕਹਿ ਚਾਟੈ ਦੋਹਰਾ ਜਿਹੇ ਜੇ ਮਾਰਗ ਕੇ ਵਿਖੈ ਜਾਤ ਕੁਰ ਚਲ ਸੋਏ ਨੈ ਰੰਗੀਲੋ ਸਭਨ ਕੇ ਭੂਮ ਛਬੀਲੀ ਹੋਏ ਚੌਪਈ ਬ੍ਰਿਖ ਤੁਜ ਨਗਰ ਸ਼ਾਇਕ ਤਾਕੇ ਨਾਗਰ ਕੁਰ ਨਾਰ ਗ੍ਰਹਿ ਜਾ ਕੇ ਨਾਗਰ ਮਤੀ ਸੁਤਾ ਤੇ ਸੋਵੈ ਨਗਰਨ ਕੇ ਨਗਰਕ ਕਹ ਮੋਹੈ ਤਿਨ ਬਹੁ ਕੁਰ ਦ੍ਰਿਗਨ ਲਹਿ ਪਾਵਾ ਛੂਰ ਰਾਜ ਕਉ ਨੇ ਹੋ ਲਗਾਵਾ ਮਨ ਮੈਂ ਅਦਕ ਮਤ ਹੋਵੈ ਝੂਲੀ ਮਾਤ ਪਿਤਾ ਕੀ ਸਭ ਸੁਧ ਭੂਲੀ ਜਮਨ ਮਾਰਗ ਸੁਤ ਚਲ ਆਵੈ ਤਈ ਕੁਰ ਸਖੀਨ ਜੁਤ ਗਾਵੈ ਚਾਰ ਚਾਰ ਕਰ ਨੈਣ ਨਿਹਾਰੈ ਨੈਣ ਸੈਣ ਦਾ ਹਸੈ ਘਾਰੈ ਦੋਰਾ ਇਸ਼ਕ ਮੁਸ਼ਕ ਖਾਂਸੀ ਖੁਰਕ ਛਿਪਤ ਛਪਾਏ ਨਾਹੇ ਅੰਤ ਪ੍ਰਗਟ ਹੋਇ ਜਗ ਰਹੇ ਸ੍ਰਿਸ਼ਟ ਸਕਲ ਕੇ ਵਾਹੇ ਚਉਪਈ ਪ੍ਰਚੁਰ ਬਾਤ ਇਹ ਭਈ ਨਗਰ ਮੈਂ ਚਲਤ ਚਲਤ ਸੋ ਗਈ ਤੇ ਘਰ ਮੈਂ ਤਾਹ ਤੇ ਹਟਕ ਮਾਤ ਪਿਤ ਰਾਖੀ ਕਟ ਕਟ ਬਾਤ ਬਦਨ ਤੇ ਭਾਖੀ ਰਾਖੈ ਹਟਕ ਜਾਣ ਨ ਦੇਹੀ ਭਾਂਤ ਭਾਂ ਸੋ ਰਛ ਕਰੇਹੀ ਤਾਤੇ ਤਰਨ ਅਧਿਕ ਦੁਖ ਪਾਵੈ ਰੋਵਤ ਹੀ ਦਿਨ ਰਹਿ ਗਵਾਵੈ ਸੋਲਠਾ ਅਰੀ ਬਰੀ ਜਾ ਪ੍ਰੀਤ ਨਿਸ ਦਿਨ ਹੋਤ ਖਰੀ ਖਰੀ ਜਲ ਸਫਰੀ ਕੀ ਰੀਤ ਪੀਏ ਪਾਨ ਵਿਛਰੇ ਮਰਤ ਦੋਹਰਾ ਜੋ ਬਨਤਾ ਬਿਰਹਨ ਪਈ ਪੰਥ ਬਿਰਹ ਕੋ ਲੇਹੇ ਪਲਕ ਬਿਖੈ ਪੀ ਕੇ ਨਿਮਿਤ ਪ੍ਰਾਣ ਚਟਕ ਦੈ ਦੇਹ ਭੁਜੰਗ ਛੰਦ ਲਿਖੀ ਪ੍ਰੇਮ ਪਤਰੀ ਸਖੀ ਬੋਲਿਆ ਛੀ ਲਗੀ ਪ੍ਰੀਤ ਲਾਲਾ ਪਹਿ ਰਾਮ ਸਾਛੀ ਕਹਿਓ ਆਜ ਜੋ ਮੈਂ ਨ ਤੂ ਕੋ ਨਿਹਾਰੋ ਕਰੀ ਏਕ ਮੈਂ ਵਾਰ ਪ੍ਰਾਨਾ ਡਾਰੋ ਕਰੋ ਬਾਲ ਬੇਲੰਬ ਨਾ ਆਜ ਆਈਐ ਇਹਾਂ ਤੇ ਮੁਝੈ ਕਾਢ ਲੈ ਸੰਗ ਜਈਐ ਕਵੈ ਮਾਨ ਮਾਨੀ ਕਹਾ ਮਾਨ ਕੀ ਕੀਜੈ ਮਹਾਰਾਜ ਪ੍ਰਾਨਾਨ ਕੋ ਦਾਨ ਦੀਜੈ ਰਥੀ ਬਾਲ ਲਾਲਾ ਸਭੈ ਰੂਪ ਤੇਰੇ ਮਿਲੋ ਆਜ ਮੋ ਕਹੋ ਸੁਨੋ ਪ੍ਰਾਨ ਮੇਰੇ ਕਹਾ ਮਾਨ ਮਾਤੇ ਫਿਰੋ ਐਠ ਐਠੇ ਲਿਓ ਚੋਰ ਮੇਰੋ ਕਹਾ ਚਿਤ ਬੈਠੇ ਕਰੋ ਹਾਰ ਸ਼ਿੰਗਾਰ ਵਾਗੋ ਬਨਾਵੋ ਕੀਏ ਚਿਤ ਮੈਂ ਚੌਪ ਬੀਰੀ ਚਬਾਵੋ ਉਠੋ ਬੇਗ ਬੈਠੇ ਕਹਾ ਪ੍ਰਾਨ ਮੇਰੇ ਚਲੋ ਕੁੰਜ ਮੇਰੇ ਲਗੈ ਨੈਣ ਤੇਰੇ ਦੋਹਰਾ ਬਚਨ ਵਿਕਾਨੇ ਕੁਾਰ ਕੇ ਕਹਿ ਕੁਾਰ ਕੇ ਸੰਗ ਏਕ ਨਾ ਮਾਨੀ ਮੰਦ ਮਤ ਰਸ ਕੇ ਉਮਗ ਤਰੰਗ ਚਉਪਈ ਨਾਹੇ ਨਾਹੇ ਮਤ ਮੰਦ ਉਚਾਰੀ ਭਲੀ ਬੁਰੀ ਜੜ ਕਛ ਨਾ ਵਿਚਾਰੀ ਬਚਨ ਮਾਨ ਗ੍ਰਹਿ ਤਾਹੇ ਨਾ ਗਇਓ ਸਾਹੋ ਸੁਤਾ ਕਹ ਭਜਤ ਨਾ ਭਇਓ ਬਾ ਬਾਚੜਿਲ ਕਾਮਾ ਤੁਰ ਹੈ ਜੋ ਤ੍ਰਿਯ ਪੁਰਖ ਪ੍ਰਤਿ ਆਵੀ ਕੋਰ ਨਰਕ ਮਹਿ ਪਰੈ ਜੋ ਤਾਹੇ ਨਾ ਰਾਵੀ ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਏ ਕਰ ਹੋ ਪਾਪ ਕੁੰਡ ਕੇ ਮਾਹੇ ਪਰਤ ਸੋ ਧਾਏ ਕਰ ਨਾਹੇ ਨਾਹਿ ਪੁਨ ਕੁਾਰ ਐਸ ਉਚਰਤ ਪਇਓ ਬਨ ਤਨ ਸੱਜਣ ਸਿੰਘਾਰ ਤਰਨ ਕੇ ਗ੍ਰਹਿ ਗਇਓ ਬਾਲਤ ਕ੍ਰਿਸ ਭਰੀ ਚਿਤਰ ਵਿਚਾਰਿਓ ਹੋ ਮਾਤ ਪਿਤਾ ਕੇ ਸਹਿਤ ਮਿੱਤਰ ਹਨ ਡਾਰਿਓ ਕਵਿਓ ਬਾਜ ਦੋਹਰਾ ਕਾਮਾ ਤੁਰਵੈ ਜੋ ਤਰਨ ਮੋਹਿ ਭਜ ਕਹਿ ਬਨਾਏ ਤਾਹੇ ਭਜੈ ਜੋ ਨਾਏ ਜਨ ਨਰਕ ਪਰੈ ਪੁਨ ਜਾਏ ਅੜਿਲ ਕੁਾਰ ਕਟਾਰੀ ਕਾਢ ਸੋ ਕਰ ਭੀਤਰ ਲਈ ਪਿਤ ਕੇ ਔਰ ਹਨ ਕਾਢੇ ਮਾਤ ਕੇ ਔਰ ਦਈ ਖੰਡ ਖੰਡ ਨਿਜ ਜਪਾਨ ਪਿਤਾ ਕੇ ਕੋਟ ਕਰ ਹੋ ਭੀਤ ਕੁਰ ਕੇ ਤੀਰ ਜਾਤ ਭੀ ਗਾੜ ਕਰ ਪੈਰ ਪਗੋਏ ਬਸਤਰ ਜਾਤ ਨਿਰਪ ਪੈ ਪਈ ਸੁਤ ਕੀ ਇਹ ਵਿਦ ਭਾਖ ਬਾਦ ਤਿਹ ਤਿਤ ਦਈ ਰਾਵ ਪੂਤ ਤਵ ਮੋਰ ਨਿਰਖ ਛਬ ਲੁਬਧਿਓ ਹੋ ਤਾਤੇ ਮੇਰੂ ਤਾਤ ਬਾਦ ਕਰ ਬਧ ਕੀਓ ਖੰਡ ਖੰਡ ਕਰ ਗਾੜ ਭੀਤ ਤਰ ਰਾਖਿਓ ਬਚਨ ਅਚਾਨਕ ਇਹ ਵਿਦ ਨਿਰਪ ਸੋ ਭਾਖਿਓ ਰਾਏ ਨਿਆਇ ਕਰ ਚਲ ਕੈ ਆਵ ਨਿਹਾਰੀਐ ਹੋ ਨਿਕਸੇ ਹਨੀਐ ਯਾਹੇ ਨਾ ਹੋਏ ਸੰਗਾਰੀਐ ਦੋਹਰਾ ਪਾਤੀ ਮਾਰੇ ਕੀ ਜਬ ਸੁਣੀ ਮੋਰ ਮਾਤ ਤੁਨ ਕਾਨ ਮਾਰ ਮਰੀ ਜਮ ਧਰ ਤਵੈ ਸੁਰਪੁਰ ਕੀ ਇਸ ਪਿਆਨ ਸੁਣ ਰਾਜਾ ਐਸੋ ਬਚਨ ਵਿਆਕੁਲ ਉਠਿਓ ਰਸਾਏ ਪੀਤ ਤਰੇ ਤੇ ਸ਼ਾਹ ਕੋ ਮ੍ਰਿਤਕ ਨਿਕਾਸਿਓ ਜਾਏ ਚਉਪਈ ਟੂਕ ਬਿਲੋਗ ਚੱਕਰ ਤਵੈ ਰਹਿਓ ਸਾਜ ਪਇਓ ਜੋ ਮੋਏ ਇਨ ਕਹਿਓ ਭੇਦ ਭੇਦ ਨਾ ਕਛੂ ਵਿਚਾਰਿਓ ਸੁਤ ਕੋ ਪਕਰ ਕਾਟ ਸਿਰ ਡਾਰਿਓ ਅੜਿਲ ਪ੍ਰਥਮ ਆਤ ਪਿਤ ਮਾਰ ਬਹੁਰ ਨਿਜ ਮੀਤ ਸੰਘਾਰਿਓ ਛਰਿਓ ਮੂੜ ਮਤ ਰਾਏ ਜਮਨ ਨਹਿ ਨਿਆਇ ਵਿਚਾਰਿਓ ਸੁਨੀ ਨਾ ਐਸੀ ਕਾਨ ਕਹੂੰ ਆਗੇ ਨਹਿ ਹੋਈ ਹੋ ਤ੍ਰਿਆ ਚਰਿਤਰ ਕੀ ਬਾਤ ਜਗਤ ਜਾਣਤ ਨਹਿ ਕੋਈ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 244 ਸ੍ਰੀ ਤਰ ਸਮਾਪਤ ਮਸਤ ਸੁਭ ਮਸਤ ਅਪਜੂ